ਰੀਦਾ ਕੋਠੇ ਮੰਡਪ ਮਾੜੀਆਂ ਇਹਨਾਂ ਲਾਏ ਚਿੱਤ ਮਿੱਟੀ ਪਈ ਉਦੋਲਵੀ ਕੋਈ ਨਾ ਕਿਸ ਹੋਸੀ ਬਿੱਤ ਆ ਕੋਠੇ ਜਿਹੜੇ ਨੇ ਨਾ ਬਾਹਰ ਵਾਲੇ ਕੋਠੇ ਇਹਨਾਂ ਨੂੰ ਜਿਤਨਾ ਲਾ ਲਿਓ ਮੰਡਪ ਮਾੜੀਆਂ ਬੜੇ ਬੜੇ ਵਧੀਆ ਬਿਲਡਿੰਗਾਂ ਨੇ ਜਿਵੇਂ ਹੁਣ ਆਪਾਂ ਕੋਠੀਆਂ ਕਹਿੰਦੇ ਮੰਡਪ ਮਾੜੀਆਂ ਕਹਿੰਦੇ ਸੀ ਰਾਜਾਂ ਦੇ ਬਣਾਏ ਹੋਏ ਜਿਹੜੇ ਮਹਿਲ ਹੁੰਦੇ ਸੀ ਮੰਡਪ ਮਾੜੀਆਂ ਇਹਨਾਂ ਲਾਏ ਚਿੱਤ ਇਹਨਾਂ ਲਾਏ ਇਹਨਾਂ ਨਾਲ ਚਿੱਤ ਨਹੀਂ ਲਾਈਦਾ ਹੁੰਦਾ ਸਰੀਰ ਵੀ ਕੋਠੇ ਬੁੱਢਾ ਮਾੜੀਏ ਹੀ ਨੇ ਸਰੀਰ ਜਿਹੜੇ ਬਾਹਰ ਲੈਣੇ ਵੀ ਕੋਠੇ ਬੁੱਢਾ ਮਾੜੀਏ ਹੀ ਨੇ ਜਦੋਂ ਆਦਮੀ ਜੰਗਲ 'ਚ ਰਹਿੰਦਾ ਉਦੋਂ ਕੋਠੇ ਬੁੱਢਾ ਮਾੜੀਆਂ ਖੜੇ ਨੇ ਜੇ ਫਸ ਗਈ ਤਾਂ ਸਾਰੇ ਆਦਮੀ ਜੰਗਲ 'ਚ ਰਹਿਣ ਲੱਗ ਜਿਵੇਂ ਕਿਸੇ ਵੇਲੇ ਰਹਿੰਦੇ ਸੀ ਉਦੋਂ ਤਾਂ ਫਿਰ ਬਾਣੀ ਸੱਚੀ ਨਹੀਂ ਹੈ ਉਪਦੇਸ਼ ਤਾਂ ਉਦੋਂ ਵੀ ਚਾਹੀਦਾ ਸਰੀਰੇ ਅਸਲ 'ਚ ਕੋਠੇ ਮੁੰਡਾ ਮਾੜੀ ਸਰੀਰ ਦੇ ਵਿਵਾਲ ਦੇ ਜਦ ਕੋਠੇ ਚੜਦਾ ਤ੍ਰਿਕੁਟੀ ਚਲੇ ਜਾਂਦਾ ਉੱਠਦੀ ਸਾਰ ਕੱਲ ਇਹ ਹੈ ਹੁਣ ਜੇ ਦੁਨੀਆ ਚਲੋ ਵਿਰਾਗ ਦੇ ਵਿੱਚ ਆ ਕੇ ਕੋ ਛਾਰ ਜੂਰ ਛੱਡ ਜਵੇ ਫਿਰ ਜੰਗਲਾਂ 'ਚ ਰਹਿਣ ਲੱਗ ਜਵੇ ਦਰਤਾਂ ਥੱਲੇ ਹੀ ਰਹਿਣ ਲੱਗ ਜਵੇ ਜਿਵੇਂ ਜੋਗੀ ਰਹਿੰਦੇ ਸੀ ਜੋਗੀਆਂ ਦੇ ਕੋਠੇ ਮੰਡ ਮਾੜੀਆਂ ਹੁੰਦੇ ਹੀ ਉਹਨਾਂ ਨੂੰ ਕੀ ਉਹਨਾਂ ਵਾਸਤੇ ਤਾਂ ਉਪਦੇਸ਼ ਨਹੀਂ ਅਸੀਂ ਨਹੀਂ ਕਰ ਸਕਦੇ ਬਾਹਰਲੇ ਕੋਠੇ ਬੁੱਢਾ ਮਾੜੀ ਸਰੀਰ ਇਹ ਕਰਾਂਗੇ ਸਰੀਰ ਨਾਲ ਚਿੱਤ ਲਾਉਣੇ ਆ ਇਹ ਨਹੀਂ ਲਾਉਣਾ ਚਾਹੀਦਾ ਇਹ ਹਲਕੇ ਅਰਥ ਨੇ ਜੇ ਬਾਹਰਲੇ ਅਸੀਂ ਕਰਦੇ ਹਾਂ ਪਰ ਅਸੀਂ ਤਾਂ ਸਰੀਰ ਤੇ ਕਹਾ ਹੋਰ ਕੋਠੇ ਮੰਡਾ ਮਾੜੀਆਂ ਨਾਲ ਵੀ ਲਾਉਣ ਲੱਗ ਉਹੀ ਨਹੀਂ ਛੁੱਟਦੇ ਸਾਡੇ ਸਰੀਰ ਨਾਲ ਦਾ ਬਾਦ ਦੀ ਗੱਲ ਹੈ ਉਹ ਜਿਹੜੇ ਹੋਰ ਕੋਠੇ ਮੰਡ ਮਾੜੀਆਂ ਬਣਾ ਲੈ ਨਾ ਉਹਦੇ ਨਾਲ ਜਿੱਤ ਨਹੀਂ ਹਟਦਾ ਹੈ ਸਰੀਰ ਨਾਲ ਤਾਂ ਬਾਤ ਦੀ ਗੱਲ ਹੈ ਪਹਿਲਾਂ ਉਹਦੇ ਨਾਲ ਹਟੂ ਫਿਰ ਉਹਦੇ ਸਰੀਰ ਨੇ ਵੜ ਜਾਣਾ ਜੋ ਦਿੱਲੀ ਬਹੁਤ ਦੂਰ ਹੈ ਪਹਿਲਾਂ ਤਾਂ ਉਹਦੇ ਨਾਲ ਨਹੀਂ ਹਟਦਾ ਉਹਦੇ ਨਾਲ ਹਟਾ ਕੇ ਦਿਖਾ ਲਓ ਕੋਈ ਸਰੀਰ ਨਾਲ ਤਾਂ ਬਾਤ ਦੀ ਗੱਲ ਆਊਗੀ ਇਹ ਤਾਂ ਬਹੁਤ ਬਾਤ ਦੀ ਗੱਲ ਹੈ ਹਾਂਜੀ ਰੀਦਾ ਕੋਠੇ ਮੰਟਮ ਮਾੜੀਆਂ ਇਹ ਨਾ ਲਾਏ ਚਿੱਤ ਜੇ ਟਾਰਗੇਟੇ ਸਰੀਰ ਦਾ ਬਣਾ ਲਈਏ ਕਿ ਇਹਦੇ ਨਾਲ ਧਿਆਨ ਹਟਾਉਣਾ ਫਿਰ ਕੋਠੇ ਮੰਟਮ ਮਾੜੀਆਂ ਦਾ ਆਪੇ ਹਟ ਜਾਂਦਾ ਜੇ ਧਿਆਨ ਕੋਠੇ ਮੰਟਮ ਮਾੜੀਆਂ ਦਾ ਰੱਖੀਏ ਤਾਂ ਸਰੀਰ ਦਾ ਆਉਣਾ ਹੀ ਨਹੀਂ ਦੁਬੜ ਧਿਆਨ ਹਟਾਉਣ ਨੂੰ ਇਹਨਾਂ ਲਾਏ ਬਾਹਲਾ ਹਟਾਉਂਦੇ ਰਹਾਂਗੇ ਸਰੀਰ ਦਾ ਤਾਂ ਦੁਬਰੇ ਨਹੀਂ ਆਉਣਾ ਫਿਰ ਰਹਿ ਤਾਂ ਫਿਰ ਵੀ ਉੱਥੇ ਆ ਟਾਰਗੇਟ ਸਰੀਰ ਦਾ ਰੱਖਣਾ ਸੀ ਮਾਇਆ ਦਾ ਜੇ ਮਾਇਆ ਦੀ ਗੱਲ ਕਰਨੀ ਹੈ ਸਰੀਰ ਨੂੰ ਪੂਰੇ ਰੱਖਣਾ ਇਹੀ ਕੋਠਾ ਇਹੀ ਮੰਡਪ ਹੈ ਇਹੀ ਬਾਣੀ ਸਰੀਰ ਬਾਹਰ ਮਾਇਆ ਦਾ ਬਸ ਇਹਨਾਂ ਨਾਲ ਜਿੱਤ ਨਹੀਂ ਲਾਉਣਾ ਉਹ ਖਿੰਤੜ ਮੇਖਾਂ ਅਗਲੀਆਂ ਤੋਂ ਜਲਣੀਆਂ ਗੱਲ ਇਹ ਅੱਗੇ ਕਾਰਨ ਸਰੀਰ ਹੈ ਉਹ ਕੋਠੇ ਮੰਡਪ ਮਾੜੀਆਂ ਬਾਹਰ ਲੈ ਤਾਂ ਕਾਰਨ ਬਾਤ ਦੀ ਗੱਲ ਹੈ ਅਗਲਾ ਜੇ ਸਰੀਰ ਬਣੂ ਤਾਂ ਹੀ ਕੋਠੇ ਮੰਡਪ ਮਾੜੀਆਂ ਤੇ ਜਾਵਾਂਗੇ ਸਰੀਰ ਸਰੀਰ ਹੈ ਨਹੀਂ ਕੋਠੇ ਮੰਡਪ ਮਾੜੀਆਂ ਕਿਹੜੇ ਪੜੂਗਨ ਜਾਣਾ ਉੱਥੇ ਉਹ ਜੇ ਜਨਮ ਹੋਊ ਤਾਂ ਹੀ ਕੋਠੇ ਮੰਡਪ ਮਾੜੀਆਂ ਨੇ ਜਲਵੇਂ ਨਹੀਂ ਹੋਣਾ ਕੋਠੇ ਮੰਡਪ ਮਾੜੀਆਂ ਦੇ ਬਾਅਦ ਦੀ ਗੱਲ ਤੇ ਕਰਕੇ ਜਿਹੜੇ ਲੈ ਅਰਥ ਅਸੀਂ ਕਰਦੇ ਆ ਉਹ ਸਾਡੇ ਅੰਦਰ ਨਹੀਂ ਹੈ ਸਭ ਕੁਝ ਘਰ ਮੈਂ ਇਹ ਜੋ ਵੀ ਕੁਝ ਲਿਖਿਆ ਹੋਇਆ ਇਹ ਸਭ ਅੰਤਰਮੁਖੀ ਗੱਲ ਹੈ ਅੰਦਰ ਹੀ ਹੈ ਸਭ ਕੁਝ ਹੈ ਅੰਦਰੋਂ ਹੀ ਅਰਥ ਕਰ ਬਾਹਰ ਨਹੀਂ ਹੈ ਕੁਝ ਬਾਹਰ ਸਾਡੇ ਕੋਠੇ ਬੰਡ ਮਾੜੀਆਂ ਨੌ ਰੱਖੇ ਨੇ ਸਾਡੇ ਨੌ ਰੱਖੇ ਸੱਚਖੰਡ ਨੇ ਕੋਠਾ ਹੀ ਬਣ ਕੇ ਦਿੱਤਾ ਘਰ ਘਰ ਮੈਂ ਘਰ ਦਿਖਾਏ ਦੇ ਦਿਖਾਏ ਦੇ ਆ ਬਾਹਲਾ ਘਰ ਹੈ ਇਹਦੇ ਵਿੱਚ ਕੰਦਲਾ ਘਰ ਹੈ ਇਹ ਘਰ ਦੇ ਵਿੱਚ ਅੰਦਰਲਾ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਉਹਨੇ ਤਾਂ ਆਹੀ ਕੋਠਾ ਘਰ ਬਣਾ ਕੇ ਦਿੱਤਾ ਚੱਲਦਾ ਫਿਰਦਾ ਹਾਂਜੀ ਕੋਠੇ ਬੰਟੋ ਮਾਰੀਆਂ ਇਹ ਲਾਏ ਜਿੱਦ ਮਿੱਟੀ ਪਈ ਉਦੋਲਵੀਂ ਕੋਈ ਨਾ ਹੋਸੀ ਮਿੱਤ ਮਿੱਟੀ ਪਈ ਇਹ ਇਹਦਾ ਮਿੱਟੀ ਹੈ ਜਿਹੜੀ ਇਹਨੂੰ ਤੋਲੀ ਨਹੀਂ ਕਿਸੇ ਨੇ ਉਦੋਲਵੀਂ ਪਈ ਹੈ ਮਿੱਟੀ ਵੀ ਸਰੀਰ 'ਚ ਹੈ ਸਾਡੇ ਸਰੀਰ ਮਿੱਟੀ ਦਾ ਹੀ ਹੈ ਮਿੱਟੀ ਤੋਲੀ ਹੈ ਕਿਸੇ ਨਾਲ ਕਿੰਨੀ ਮਿੱਟੀ ਹੈ ਮਿੱਟੀ ਦੇ ਤੋਲੀ ਉਹ ਤਾਂ ਉਹਨਾਂ ਨੇ ਤਾਂ ਤੁੱਲ ਵੀ ਬਣਾਈ ਹੋਈ ਆ ਰਿਸ਼ੀਆਂ ਬੁਰੀਆਂ ਨੇ ਜਿਹੜੇ ਭਾਰ ਬਣਾਏ ਨੇ 18 ਭਾਰ ਉਹ ਸਭ ਤੋਲਤਾ ਉਹਨਾਂ ਨੇ ਮਿੱਟੀ ਪਈ ਤੋਲਵੀਂ ਮਿੱਟੀ ਪਈ ਆ ਤੋਲਵੀਂ ਕੋਈ ਨਾ ਹੋਸੀ ਮਿੱਤ ਕੋਈ ਨਾ ਹੋਸੀ ਮਿੱਤ ਤੇ ਕੋਈ ਮਿੱਤਰੀ ਇੱਥੇ ਬਣਨਾ ਨਾ ਕੋਠਾ ਨਾ ਮੰਡਪ ਨਾ ਮਾੜੀ ਤੇ ਕੋਈ ਮਿੱਤਰੀ ਇੱਥੇ ਮਿੱਟੀ ਦੇ ਵਿੱਚ ਕੀ ਹੈ ਜੜ ਦੇ ਵਿੱਚ ਤਾਂ ਖਾਦੀ ਹੈ ਕਾਹਨ